ਸਵਈਏ ਕਲ ਕੀ ਅਵਤਾਰ ਸਵਈਆ ਛੰਦ ਪਾਪ ਸਮੂਹ ਬਿਨਾਸ਼ਨ ਕਉ ਕਲ ਕੀ ਅਵਤਾਰ ਕਹਾਵੈਗੇ ਤੁਰ ਕਛ ਤੁਰੰਗ ਸਪਛ ਬਡੋ ਕਰ ਕਾਟ ਕਿਰਪਾਨ ਕਪਾਵੈਗੇ ਨਿਤਸੇ ਜਿਮ ਕੇ ਹਰ ਪਰਬਤ ਤੇ ਤਾ ਸੋਭ ਦਿਵਾਲਿਆ ਪਾਵਾਗੇ ਫਲ ਭਾਗ ਪਿਆਏ ਸੰਭਲ ਕੇ ਹਰ ਜੂ ਹਰਿ ਮੰਦਰ ਆਵਾਗੇ ਰੂਪ ਅਨੂਪ ਸਰੂਪ ਮਹਾਲਖ ਦੇਵ ਦੇਵ ਲਜਾਵਾਗੇ ਥਾਰੀ ਮਾਰ ਸੁਧਾਰ ਕੈ ਟਾਰ ਕਨੇ ਮੋਰੋ ਕਲ ਧਰਮ ਚਲਾਵਾਗੇ ਸਭ ਸਾਧ ਉਬਾਰ ਲੈ ਕਰਦੈ ਦੁਖ ਆਂਚ ਨਾ ਲਾਗਨ ਪਾਵਾਗੇ ਪਲ ਭਾਗ ਪਿਆਏ ਸੰਭਲ ਕੇ ਹਰ ਜੂ ਹਰ ਮੰਦਰ ਆਵਾਗੇ ਦਾਨ ਮਾਰ ਅਪਾਰ ਬੜੇ ਰਾਣੀ ਜੀਤ ਨਿਸ਼ਾਨ ਬਜਾਵਾਗੇ ਖਲਟਾਰ ਹਜ਼ਾਰ ਕਰੋੜ ਕਿਤੇ ਕਲ ਕੀ ਕਲ ਕਿਰਤ ਵਢਾਵਾਗੇ ਪ੍ਰਗਟੇ ਜਿਤ ਹੀ ਤੇ ਧਰਮ ਦਿਸਾ ਲਗ ਪਾਪਨ ਪੁੰਜ ਪਰਾਵਾਗੇ ਫਲ ਭਾਗ ਪਿਆ ਇਹ ਸੰਭਲ ਕੇ ਹਰ ਜੂ ਹਰਿ ਮੰਦਰ ਆਵਾਗੇ ਸੀਨ ਮਹਾਦੇ ਦੀਨ ਦਸਾ ਲਖ ਦੀਨ ਦਿਆਲ ਰਸਾਵਾਗੇ ਖੱਪ ਕਾੜਿਆ ਭੰਗਨ ਸੰਗ ਆਠੀ ਰਣ ਰੰਗ ਤੋ ਰੰਗ ਨਚਾਵਾਗੇ ਰਿਪ ਜੀਤਾ ਜੀਤਾ ਭੀਤ ਬੜੇ ਅਵਨੀ ਪੈ ਸਬੈ ਜਸ ਗਾਵਾਗੇ ਫਲ ਭਾਗ ਪਿਆ ਏ ਸੰਭਲ ਕੇ ਹਰ ਜੂ ਹਰਿ ਮੰਦਰ ਆਵਾਗੇ ਸੇ ਸੁਰੇਸ਼ ਮਹੇਸ਼ ਗਣੇਸ਼ ਨਸੇਸ਼ ਭਲੇ ਜਸ ਗਾਵਾਗੇ ਗਣ ਭੂਤ ਪਰੇਤ ਪਿਸਾਚ ਪਰੀ ਜਹ ਸਦਨ ਨਦ ਸੁਨਾਵਾਗੇ ਨਰ ਨਾਰ ਤੁੰਬਰ ਕਿੰਨਰ ਜਛ ਸੋ ਬੀਨ ਪਰਬੀਨ ਬਜਾਵਾਗੇ ਪਲ ਭਾਗ ਪਿਆ ਏ ਸੰਭਲ ਕੇ ਹਰ ਜੂ ਹਰੀ ਮੰਦਰ ਆਵਾਗੇ ਤਾਲ ਮਿਰਦੰਗ ਮੁਚਾਂਗੋ ਪੰਗ ਸੁਰੰਗ ਸੇ ਨਾਦ ਸੁਨਾਵਾਗੇ ਡਾਹ ਬਾਰ ਤਰੰਗ ਰਵਾਬ ਤੁਰੀ ਰਾਣੀ ਸੰਖ ਸੰਖ ਬਜਾਵਾਗੇ ਗਣ ਦੁੰਦਬ ਢੋਲਣ ਘੋਰ ਕਨੀ ਸੁਨ ਸਤਰ ਸਭੈ ਮੁਰਛਾਵਾਗੇ ਪਲ ਭਾਗ ਪਿਆਏ ਸੰਭਲ ਕੇ ਹਰਿ ਜੂ ਹਰਿ ਮੰਦਰ ਆਵਾਗੇ ਤੀਰ ਤੁਫੰਕ ਮਾਨ ਸੁਰੰਗ ਦੁਰੰਗ ਨਿਖੰਗ ਸੁਹਾਵਾਗੇ ਬਰਛੀ ਅਰ ਬਹਿਰਕ ਬਾਣ ਤੁਜਾ ਪਟ ਬਾਤ ਲਗੇ ਵੈਗੇ ਗਣ ਜਛ ਭੁਜੰਗ ਸੋ ਕਿੰਨਰ ਸਿੱਧ ਪ੍ਰਸਿੱਧ ਸਭੈ ਜਸ ਗਾਵਾਗੇ ਪਲ ਭਾਗ ਪਿਆਏ ਸੰਭਲ ਕੇ ਹਰਿ ਜੂ ਹਰਿ ਮੰਦਰ ਆਵਾਗੇ ਕੌਚ ਕਿਰਪਾਨ ਕਟਾਰੀ ਕਮਾਨ ਸੁਰੰਗ ਨਿਖੰਗ ਛਕਾਵਾਗੇ ਬਰਛੀ ਅਰ ਢਾਲ ਗਦਾ ਪਰਸੇ ਕਰ ਸੂਲ ਤਰਸੂਲ ਪਰਮਾਵਾਗੇ ਆਤੀ ਕ੍ਰੁੱਧ ਤਵੈ ਮੂਰਧਨ ਮੋ ਸਰੋਗ ਪ੍ਰੋਗ ਚਲਾਵਾਗੇ ਪਲ ਭਾਗ ਪਿਆਏ ਸੰਭਲ ਕੇ ਜੂ ਹਰੀ ਮੰਦਰ ਆਵਾਗੇ ਤੇਜ ਪ੍ਰਚੰਡ ਖੰਡ ਮਹਾ ਛਬ ਦੁਜਣ ਦੇਖ ਪਰਾਵਾਗੇ ਜਿਵੇਂ ਪੌਣ ਪ੍ਰਚੰਡ ਬਹਿ ਪਤਵਾ ਸਭ ਆਪਨ ਹੀ ਉੱਡ ਜਾਵਾਗੇ ਵੜ ਹੈ ਜਿਤ ਹੀ ਤੇ ਧਰਮ ਦਿਸਾ ਕਉ ਪਾਪ ਨਾ ਢੂਟਤ ਪਾਵਾਗੇ ਪਲ ਭਾਗ ਪਿਆਏ ਸੰਭਲ ਕੇ ਹਰ ਜੂ ਹਰੀ ਮੰਦਰ ਆਵਾਗੇ ਛੂਟਤ ਬਾਣ ਕਮਾਨਣ ਕੇ ਰਣ ਛਾੜ ਭਟਵਾ ਪਹਰਾਵਾਗੇ ਗਣ ਵੀਰ ਵਿਧਾਲ ਕਰਾਲ ਪ੍ਰਵਾਰਣ ਮੂਰਧਨ ਮਦ ਸੁਹਾਵਾਗੇ ਗਣ ਸਿੱਧ ਪ੍ਰਸਿੱਧ ਸਮਰਿੱਧ ਸਨੈ ਕਰ ਉਚਾਏ ਕਹਿ ਕ੍ਰਿਤ ਸੁਨਾਵਾਗੇ ਪਲ ਭਾਗ ਪਿਆਏ ਸੰਭਲ ਕੇ ਹਰਿ ਜੂ ਹਰਿ ਮੰਦਰ ਆਵਾਗੇ ਰੂਪ ਅਨੂਰ ਸਰੂਪ ਮਹਾ ਅੰਗ ਦੇਖ ਅਨੰਗ ਲਜਾਵਾਗੇ ਫਲ ਭੂਤ ਭਵੇਕ ਭਵਾਨ ਸਦਾ ਸਭ ਠੌਰ ਸਵੈ ਠਾਰਾਵਾਗੇ ਫਲ ਭਾਰ ਅਪਾਰ ਨਿਵਾਰਨ ਕੋ ਕਲ ਕੀ ਅਵਤਾਰ ਕਹਾਵਾਗੇ ਫਲ ਭਾਗ ਪਿਆਏ ਸੰਭਲ ਗਏ ਹਰ ਜੂ ਹਰ ਮੰਦਰ ਆਵਾਗੇ ਭੂਮ ਕੋ ਭਾਰ ਉਤਾਰ ਬੜੇ ਬੜਿਆਜ ਵੱਡੀ ਛਬ ਪਾਵਾਗੇ ਖਲ ਟਾਰ ਦੁਝਾਰ ਬਰਿਆਰ ਹਟੀ ਕਨ ਕੋਖਣ ਜੋ ਆਵਾਗੇ ਕਲ ਨਾਰਦ ਭੂਤ ਪ੍ਰਸਾਦ ਪਰੀ ਜੈ ਪੱਤਰ ਧਰਤਰ ਸੁਣਾਵਾਗੇ ਫਲ ਭਾਗ ਪਿਆ ਏ ਸੰਭਲ ਕੇ ਹਰਿ ਜੂ ਹਰਿ ਮੰਦਰ ਆਵਾਗੇ ਚਾਰ ਕਿਰਪਾਨ ਜੁਝਾਰ ਬਡੇ ਰਣ ਮਦ ਮਹਾ ਛਪਾ ਵਾਗੇ ਤਰ ਲੁਥ ਪਲੁਥ ਬਿਤਾਰ ਘਣੀ ਘਨ ਕੀ ਘਟ ਜੋ ਵਾਗੇ ਚਤੁਰਾਨਨ ਰੁਦਰ ਚਰਾ ਚਰਜੇ ਜੈ ਸਦਨ ਨਦ ਸੁਨਾਵਾਗੇ ਫਲ ਭਾਗ ਪਿਆ ਏ ਸੰਭਲ ਕੇ ਹਰਿ ਜੂ ਹਰਿ ਮੰਦਰ ਆਵਾਗੇ ਤਾਰ ਪ੍ਰਮਾਣੂ ਚਾਨ ਤੁਝਾ ਲਖ ਦੇਵ ਦੇਵ ਤਰਸਾ ਵਾਗੇ ਕਲਗੀ ਗਜ ਕਾਕ ਦਾ ਬਰਛੀ ਗੈ ਭਾਣ ਕਿਰਪਾਨ ਪਰਮਾਵਾਗੇ ਜਗ ਪਾਪ ਸਮੂਹ ਬਿਨਾਸਨ ਕੋ ਕਰ ਕੀ ਕਲ ਤ੍ਰਮ ਚਲਾਵਾਗੇ ਪਲ ਭਾਗ ਪਿਆਏ ਸੰਭਲ ਕੇ ਹਰਿ ਜੂ ਹਰਿ ਮੰਦਰ ਆਵਾਗੇ ਪਾਨ ਕਿਰਪਾਨ ਜਾਣ ਪੁਜਾਰਨ ਰੂ ਮਹਾਨ ਦਿਖਾਵਾਗੇ ਪ੍ਰਿਤਮਾਨ ਸੁਜਾਨ ਪ੍ਰਵਾਨ ਪ੍ਰਵਾ ਲਖ ਬਿਉਂ ਵਿਵਾਨ ਲਜਾਵਾਗੇ ਗਾਣੀ ਭੂਤ ਪਿਸਾਚ ਪ੍ਰੇਤ ਪਰੀ ਮਿਲ ਜੀਤ ਕਾ ਗੀਤ ਗਵਾਵਾਗੇ ਫਲ ਭਾਗ ਪਿਆ ਏ ਸੰਭਲ ਕੇ ਹਰਿ ਜੂ ਹਰਿ ਮੰਦਰ ਆਵਾਗੇ ਬਾਜਦ ਡੰਕਾ ਤੰਗ ਸਮੈ ਰਣ ਰੰਗ ਤੁਰੰਗ ਨਚਾਵਾਗੇ ਕਾਸੀ ਬਾਣ ਕਮਾਨ ਗਦਾ ਬਰਛੀ ਕਰ ਸੂਲ ਤਰਸੂਲ ਪਰਮਾਵਾਗੇ ਗਣ ਦੇਵ ਦੇ ਪ੍ਰਸਾਦ ਪਰੀ ਰਣ ਦੇਖ ਸਭੈ ਰਸ ਆਵਾਗੇ ਫਲ ਭਾਗ ਪਿਆ ਏ ਸੰਭਲ ਕੇ ਹਰਿ ਜੂ ਹਰਿ ਮੰਦਰ ਆਵਾਗੇ